ਘੱਗਾ ਤੇ ਸਭਰਾ ਦੇ ਕਾਮਰੇਡੀ ਪੈਂਤੜੇ ਆਪਣੇ ਵਿਚਾਰਾਂ ਨੂੰ ਦੂਸਰਿਆਂ ਉੱਪਰ ਠੋਸਣ ਲਈ ਅਤੇ ਵਿਰੋਧੀਆਂ ਦੇ ਵਿਚਾਰਾਂ ਨੂੰ ਕੱਟਣ ਲਈ ਇਹ ਆਪੂ ਬਣੇ ਵਿਦਵਾਨ ਅਤੇ ਪ੍ਰੋਫੈਸਰ ਕੀ ਕੀ ਹੱਥਕੰਡੇ ਵਰਤਦੇ ਹਨ ਇਸ ਦਾ ਖੁਲਾਸਾ ਅਸੀਂ ਪਾਠਕਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਰਹਿਤ ਮਰਿਆਦਾ ਜਦੋਂ ਇਹਨਾਂ ਦੇ ਵਿਚਾਰਾਂ ਦੀ ਪ੍ਰੋੜਤਾ ਲਈ ਹੱਕ ਵਿੱਚ ਹੋਵੇ ਤਾਂ ਇਹ ਪੰਥ ਵੱਲੋਂ ਪ੍ਰਵਾਨਿਤ ਇਲਾਹੀ ਹੁਕਮ ਹੈ ਜਦੋਂ ਇਹਨਾਂ ਦੇ ਵਿਚਾਰਾਂ ਦੇ ਵਿਰੁੱਧ ਜਾਵੇ ਤਾਂ ਫਿਰ ਇਹਨਾਂ ਦੇ ਕਹਿਣ ਅਨੁਸਾਰ ਕਿਉਂਕਿ ਇਹ ਗੁਰੂ ਸਾਹਿਬ ਨੇ ਨਹੀਂ ਬਣਾਈ ਬਲਕਿ ਗੁਰਸਿੱਖਾਂ ਨੇ ਬਣਾਈ ਹੈ ਇਸ ਲਈ ਇਸੇ ਸੋਧ ਕਰਨੀ ਚਾਹੀਦੀ ਹੈ ਉਦਾਹਰਨ ਲਈ ਇੰਦਰ ਸਿੰਘ ਘੱਗਾ ਤੇ ਇਸ ਦੇ ਸਮਰਥਕ ਆਖਦੇ ਹਨ ਕਿ ਅਰਦਾਸ ਦੀ ਆਰੰਭਤਾ ਲਈ ਰਹਿਤ ਮਰਿਆਦਾ ਅਨੁਸਾਰ ਪਹਿਲੀ ਪੌੜੀ ਪ੍ਰਥਮ ਭਗਉਤੀ ਸਿਮਰਕੈ ਭਗਉਤੀ ਦੀ ਉਸਤਤ ਲਈ ਹੈ ਇਸ ਨੂੰ ਬਦਲਣਾ ਚਾਹੀਦਾ ਹੈ ਨਿਤਨੇਮ ਦੀਆਂ ਬਾਣੀਆਂ ਵਿੱਚ ਜਾਪ ਸਾਹਿਬ ਦਾ ਪਾਠ ਕਰਨ ਲਈ ਰਹਿਤ ਮਰਿਆਦਾ ਵਿੱਚ ਦਰਜ ਹੈ ਪਰ ਇੰਦਰ ਸਿੰਘ ਘੱਗਾ ਤੇ ਸਰਦਾਰ ਦਰਬੀਰ ਸਿੰਘ ਦਿੱਲੀ ਅਨੁਸਾਰ ਇਹ ਸ਼ਿਵ ਪ੍ਰਾਣ ਦਾ ਅੰਗ ਹੈ ਇਸ ਲਈ ਇਸ ਦਾ ਪਾਠ ਸਿੱਖ ਨੂੰ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਕਬਿਓਬਾਜ ਬੇਨਤੀ ਚੌਪੇ ਨੂੰ ਪੜਨ ਤੋਂ ਇਹ ਮਨਕਰ ਹਨ ਗੁਰਬਾਣੀ ਦੇ ਅਰਥਾਂ ਲਈ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਲਿਖਿਆ ਗੁਰਬਾਣੀ ਵਿਆਕਰਨ ਅਨੁਸਾਰ ਹੀ ਅਰਥ ਕਰਨੇ ਚਾਹੀਦੇ ਹਨ ਐਸਾ ਪ੍ਰਚਾਰ ਇਹ ਬਾਰ-ਬਾਰ ਕਰਦੇ ਹਨ ਜੇ ਹੋਰ ਕੋਈ ਇਸ ਤੋਂ ਮਨਕਰ ਹੋਵੇ ਤਾਂ ਮੂਰਖ ਜਾਹਲ ਅਤੇ ਬ੍ਰਾਹਮਣਵਾਦੀ ਹੈ ਪਰ ਜੇ ਆਪ ਨੂੰ ਵਿਆਕਰਨ ਰਾਸ ਨਾ ਆਵੇ ਤਾਂ ਇਹ 50 ਸਾਲ ਪੁਰਾਣੀ ਹੈ ਇਸ ਵਿੱਚ ਸੋਧ ਹੋਣੀ ਚਾਹੀਦੀ ਹੈ ਸਿੱਖ ਰਹਿਤ ਮਰਦਾ ਅਨੁਸਾਰ ਜਪਜੀ ਜਾਪ ਸਵਈਏ ਕਬਿਬਾਜ ਬੇਨਤੀ ਚੌਪਈ ਅਤੇ ਆਨੰਦ ਸਾਹਿਬ ਦੀਆਂ ਬਾਣੀਆਂ ਪੜ੍ਹ ਕੇ ਤਿਆਰ ਕੀਤੀ ਖੰਡਾ ਪੌਲ ਛਕਣੀ ਲਾਜ਼ਮੀ ਹੈ ਪਰ ਸਰਦਾਰ ਗੁਰਤੇਜ ਸਿੰਘ ਸਪੋਕਸਮੈਨ ਦਾ ਐਡੀਟਰ ਜੁਗਿੰਦਰ ਸਿੰਘ ਅਤੇ ਕਾਲਾ ਅਫਗਾਨਾ ਆਦਿ ਕਹਿੰਦੇ ਹਨ ਕਿ ਸਿੱਖ ਲਈ ਖੰਡਾ ਪੌਲ ਛਕਣਾ ਕੋਈ ਜ਼ਰੂਰੀ ਨਹੀਂ ਅੰਦਰ ਸਿੰਘ ਆਖਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਤਿਆਰ ਕੀਤੀ ਖੰਡਾ ਪੌਲ ਛਕਣੀ ਚਾਹੀਦੀ ਹੈ ਆਪ ਨੂੰ ਲੋੜ ਹੋਵੇ ਤਾਂ ਭਾਈ ਗੁਰਦਾਸ ਜੀ ਰਚਨਾ ਦਾ ਪ੍ਰਮਾਣ ਦੇਣਾ ਕੋਈ ਮਾੜਾ ਨਹੀਂ ਪਰ ਜੇ ਦੂਸਰਾ ਇਸ ਤਰ੍ਹਾਂ ਕਰੇ ਫਿਰ ਭਾਈ ਗੁਰਦਾਸ ਜੀ ਦੀ ਰਚਨਾ ਗੁਰਬਾਣੀ ਨਹੀਂ ਇਹ ਉੱਤਰ ਮਿਲਦਾ ਹੈ ਇਸੇ ਤਰ੍ਹਾਂ ਆਪ ਨੂੰ ਆਪ ਨੂੰ ਜੋ ਫਿੱਟ ਬੈਠੇ ਤਾਂ ਭਾਈ ਕਾਨ ਸਿੰਘ ਜੀ ਦਾ ਮਹਾਨ ਕੋਸ਼ ਨਿਰਵਿਵਾਦ ਚੀਜ਼ ਹੈ ਪਰ ਜੇ ਵਿਰੋਧੀ ਮਹਾਨ ਕੋਸ਼ ਦਾ ਹਵਾਲਾ ਦੇਵੇ ਤਾਂ ਭਾਈ ਕਾਨ ਸਿੰਘ ਜੀ ਵੀ ਗਲਤੀ ਕਰ ਸਕਦੇ ਹਨ ਆਖਿਆ ਜਾਂਦਾ ਹੈ ਜੇ ਕਿਤੇ ਭਾਈ ਮਨੀ ਸਿੰਘ ਜੀ ਲਿਖਤ ਦਾ ਹਵਾਲਾ ਆਪ ਦੇਣਾ ਹੋਵੇ ਤਾਂ ਉਹ ਮਹਾਨ ਸਿੱਖ ਹਨ ਪਰ ਜਦ ਦਸਮ ਗ੍ਰੰਥ ਦਾ ਸਵਾਲ ਆਵੇ ਫਿਰ ਉਹ ਸਿੱਖੀ ਤੋਂ ਖਾਰਜ ਹੋ ਜਾਂਦੇ ਹਨ ਵਿਚਾਰ ਚਰਚਾ ਕਰਨ ਵੇਲੇ ਜਦ ਕੋਈ ਉੱਤਰ ਨਾ ਹੋਵੇ ਤਾਂ ਗੱਲ ਨੂੰ ਘਮਾਉਣ ਲਈ ਕਹਿਣਗੇ ਕਿ ਇਹ ਵਿਗਿਆਨ ਦੀ ਕਸਵੱਟੀ ਅਨੁਸਾਰ ਨਹੀਂ ਹੈ ਜਾਂ ਅੰਧ ਵਿਸ਼ਵਾਸ ਤੇ ਬ੍ਰਾਹਮਣਵਾਦ ਦਾ ਰੋਲਾ ਪਾ ਦਿੰਦੇ ਹਨ ਜਾਂ ਕਿਸੇ ਲੇਖ ਦੀ ਵਿਸ਼ਾ ਵਸਤੂ ਨੂੰ ਛੱਡ ਕੇ ਲੇਖ ਦੀ ਇੱਕ ਗੱਲ ਨੂੰ ਫੜ ਕੇ ਹੀ ਚੀਕ ਝਾੜਾ ਪਾ ਦਿਓ ਜਿਸ ਤਰ੍ਹਾਂ ਦੁਬਈ ਬੈਠੇ ਸਭਰਾ ਦੇ 10-12 ਸਮਰਸਕਾਂ ਨੇ ਮੇਰੀ ਕਿਤਾਬ ਕਾਮਰੇਡ ਸਿੱਖਾਂ ਦੇ ਕੌਤਕ ਦੀ ਕਿਤਾਬ ਦੇ ਪੰਨਾ 180 ਤੇ ਦਿੱਤੇ ਮੇਰੇ ਲੇਖ ਧੁਰ ਕੀ ਬਾਣੀ ਕਾਲਾ ਅਫਗਾਨਾ ਦੀ ਕਸਵੱਟੀ ਦੇ ਨਾਲ ਕੀਤਾ ਮੇਰੇ ਇਸ ਲੇਖ ਵਿੱਚ ਦਿੱਤੇ ਕਿਸੇ ਇੱਕ ਪੁਆਇੰਟ ਦਾ ਵੀ ਜਵਾਬ ਨਹੀਂ ਦਿੱਤਾ ਬਸ ਸਾਰਾ ਜੋਰ ਇਸ ਗੱਲ ਤੇ ਲਾ ਦਿੱਤਾ ਕਿ ਇਸ ਨੂੰ ਸੁਪਨੇ ਆਉਂਦੇ ਹਨ ਇਹ ਸੁਪਨਿਆਂ ਦੇ ਦੇਸ਼ 'ਚ ਰਹਿੰਦਾ ਹੈ ਇਸ ਨੇ ਕਾਲਾ ਅਫਗਾਨਾ ਨੂੰ ਕਿਉਂ ਭੰਡਿਆ ਕਾਲਾ ਅਫਗਾਨਾ ਪੁਰਾਣਾ ਬੀਏ ਪਾਸ ਹੈ ਉਹ ਬੜਾ ਵਿਦਵਾਨ ਹੈ ਆਦੀ ਫਿਰ ਜਦ ਸੁਖਵਿੰਦਰ ਸਿੰਘ ਸਭਰਾ ਨੂੰ ਸੁਪਨਾ ਆਇਆ ਅਤੇ ਉਸਨੇ ਆਪਣੀ 6ਵੀਂ ਕਿਤਾਬ ਦੇ ਪੰਨਾ 117 ਤੇ ਮੇਰਾ ਅਨੋਖਾ ਸੁਪਨਾ ਲਿਖ ਦਿੱਤਾ ਫਿਰ ਕੋਈ ਨਹੀਂ ਬੋਲਿਆ ਇਹ ਵੀ ਇੱਕ ਇਹਨਾਂ ਦਾ ਪੈਂਤੜਾ ਹੈ ਵਿਰੋਧੀਆਂ ਨਾਲ ਗੱਲ ਕਰਨ ਦਾ ਜਦ ਗੁਰੂ ਸਾਹਿਬ ਦੀ ਵਡਿਆਈ ਕਰਨੀ ਹੋਵੇ ਤਾਂ ਭੱਟ ਬਾਣੀ ਪੜਨਗੇ ਅਤੇ ਵਾਹਿਗੁਰੂ ਗੁਰਮੰਤਰ ਨੂੰ ਨਕਾਰਨਾ ਹੋਵੇ ਤਾਂ ਕਹਿਣਗੇ ਇਹ ਭੱਟ ਬਾਣੀ ਵਿੱਚ ਕੇਵਲ 4 ਵਾਰ ਆਇਆ ਹੈ ਇਸ ਲਈ ਇਸ ਨੂੰ ਸਿੱਖਾਂ ਦਾ ਗੁਰਮੰਤਰ ਕਹਿਣਾ ਠੀਕ ਨਹੀਂ ਹੈ ਆਮੋ ਸਾਹਮਣੇ ਦੀ ਗੱਲਬਾਤ ਜਦ ਕੋਈ ਚਾਰਾ ਨਾ ਚੱਲੇ ਤਾਂ ਆਪਣੀ ਗਲਤੀ ਮੰਨ ਲਓ ਉਦਾਹਰਨ ਦੇ ਤੌਰ ਤੇ ਇੰਦਰ ਸਿੰਘ ਘੱਗਾ ਨੇ ਇੱਕ ਕਿਤਾਬ ਚ ਲਿਖਿਆ ਸੀ ਗਰੁੜ ਚੜੇ ਗੋਬਿੰਦ ਆਇਲਾ ਅਸੀਂ ਇਸੇ ਸਿਰਲੇਖ ਹੇਠ ਜਵਾਬ ਦੇ ਕੇ ਘੱਗੇ ਦੇ ਝੂਠ ਦੇ ਪਰਦੇ ਫਾਸ਼ ਕਰ ਦਿੱਤੇ ਦੋਨੋਂ ਕਿਤਾਬ 'ਚ ਸਰਦਾਰ ਤੇਜਾ ਸਿੰਘ ਤਿਲਕ ਬਰਨਾਲੇ ਕੋਲ ਪਹੁੰਚ ਗਏ ਜਾਂ ਇੰਦਰ ਸਿੰਘ ਬਰਨਾਲੇ ਗਿਆ ਤਾਂ ਸਰਦਾਰ ਤੇਜਾ ਸਿੰਘ ਤਿਲਕ ਨੇ ਦੋਨੋਂ ਕਿਤਾਬ 'ਚ ਘੱਗੇ ਅੱਗੇ ਰੱਖੇ ਅਤੇ ਕਿਹਾ ਇਸ ਦਾ ਜਵਾਬ ਦੇਵੋ ਕੋਈ ਚਾਰਾ ਨਾ ਚੱਲਦਾ ਦੇ ਕੇ ਘੱਗਾ ਕਹਿਣ ਲੱਗਾ ਹਾਂ ਅਸੀਂ ਦੋ ਜਣਾਂ ਨੇ ਰਲ ਕੇ ਲਿਖਿਆ ਸੀ ਕਈ ਗਲਤੀਆਂ ਹੋ ਗਈਆਂ ਅਗਲੀ ਵਾਰ ਸੋਧ ਕੇ ਲਿਖਾਂਗੇ ਕਿਸੇ ਵਿਸ਼ੇ ਤੇ ਬਹਿਸ ਕਰਨ ਵੇਲੇ ਇਹਨਾਂ ਦੇ ਸਾਰੇ ਪੈਂਤੜੇ ਫੇਲ ਹੋ ਜਾਣ ਅਤੇ ਕੋਈ ਰਿਸ਼ਤਾ ਨਾ ਲੱਭੇ ਫਿਰ ਇਹਨਾਂ ਦਾ ਅਖੀਰਲਾ ਦਾਅਵਾ ਹੈ ਤੁਸੀਂ ਆਪਣੀ ਗੱਲ ਕਹੋ ਅਤੇ ਪ੍ਰਚਾਰੋ ਸਾਨੂੰ ਆਪਣਾ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੈ ਇੰਦਰ ਸਿੰਘ ਘੱਗਾ ਦੀ ਹਰ ਕਿਤਾਬ ਬ੍ਰਾਹਮਣਵਾਦ ਤੋਂ ਸ਼ੁਰੂ ਹੋਵੇਗੀ ਫਿਰ ਇੱਕ ਦੋ ਲੇਖ ਐਸੇ ਹੋਣਗੇ ਜਿਸ ਤੋਂ ਪਤਾ ਲੱਗੇ ਕਿ ਇਹ ਬਹੁਤ ਸ਼ਰਧਾਵਾਨ ਸਿੱਖ ਹੈ ਜਦ ਪਾਠਕ ਕੀਲਿਆ ਜਾਵੇ ਫਿਰ ਇਹ ਆਪਣਾ ਅਸਲੀ ਤੀਰ ਛੱਡਦੇ ਹਨ ਜਿਸ ਨਾਲ ਸੱਚੇ ਸੁੱਚੇ ਸਿੱਖ ਦਾ ਹਿਰਦਾ ਛਲਣੀ ਹੋ ਜਾਂਦਾ ਹੈ ਅਜਿਹਾ ਹੀ ਪੈਂਤੜਾ ਇਸਨੇ ਆਪਣੀ ਕਿਤਾਬ ਸਿੱਖੀ ਦੇ ਝੰਡਾ ਬਰਦਾਰ ਵਿੱਚ ਕੀਤਾ ਹੈ